ਅਸ ਜੈਕਾਰ ਸ਼ਬਦ ਕਸਨ ਬੇਲੀ ਮਿੰਦਰ ਮਿਸ਼ਨ ਜੈ ਸ਼ਬਦ ਦੇਵ ਪੁਕਾਰ ਹੀ ਸਭ ਫੂਲ ਫੂਲ ਲੰਡਾ ਰਹੀ ਕਨਸਾਰ ਕੁੰਕਮ ਲਈ ਆਇ ਕੈ ਟੀਕਾ ਦਿਓ ਹਰ ਖਾਇ ਕੇ ਚੌਪੀ ਉਸਤ ਸਮੂ ਕਰੀ ਅਪਾਰਾ ਬ੍ਰਹਮ ਕਵਚ ਕੋ ਜਾਪ ਉਚਾਰਾ ਸੰਤ ਸਮੂ ਪਰ ਫੁੱਲਤ ਭਈ दुष्ट अरिष्ट नाश हो गई साधन को सुख बड़े अनेका दानव दुष्ट न बाचा एका संत सहाय सदा जग माई जय तन साधन होए सहाई देवी जू की उस्तत ਭੁਜੰਗ ਪਰਿਆਤ ਛੰਦ नमो जोग ज्वालंग दरियंग ज्वालंग नमो सुम्भ हंति नमो क्रूर कालंग नमो श्रोण वीर जार्जनी धूमर हंति नमो कालका रूप ज्वाला जयंती नमो अंबका जंबहा ज्योति रूपा नमो चंड मुंडार्जनी पूपे पूपा नमो चामरं चीर्णी चित्तरूपं नमो परम प्रज्ञाभिराजय अनुपं नमो परम रूपा नमो क्रूर कर्मा नमो राज सात परम वर्मा नमो मैख दैत कौ अंत करणी नमो तोखणी सोखणी सर्व इरणी बिड़ा लक्ष हंती करु राश काया दिजग दियार दनियं नमो जोग माया नमो भैरवी भारगवियं पमानी नमो जोग ज्वालन्द्री सर्वमानी अधि उर्ध्वी आप रूपा अपारी रमा रष्टरी कामरूपा कुमारी पवि पावनी भैरवी भीमरूपा नमो हिंगुला पिंगुलायं अनुपा નમો જુદ્ધની કુરુદની ક્રૂરકર્મા મહાબુદ્ધની સિદ્ધની શુદ્ધ કર્મ પરિપદ્મણી પારસ્તી પરમરૂપા શિવી વાસવી બ્રાહ્મી રિદ્ધકૂપા મીડા માર્જની સૂર્તવી મોહ કરતા પરાપૌષ્ટની પાર્વતી દુષ્ટ હરતા નમો હિંગુલા પિંગુલા તોતલાયંગ નમો કાર્તક્યાની શિવા શીતલાયંગ ਭਵੀ ਭਾਰ ਗਵਿੰ ਨਮੋ ਸ਼ਸਤਰ ਪਾਣੰ ਨਮੋ ਅਸਤਰ ਧਰਤਾ ਨਮੋ ਤੇਜ ਮਾਣੰ ਜਯਾ ਆਜਯਾ ਚਰਮਣੀ ਚਾਵਡਾਇੰ ਕਿਰਪਾ ਕਾਲ ਕਾਇੰ ਨਯੰ ਨਿਤ ਨਿਆਇੰ ਨਮੋ ਚਾਪਣੀ ਚਰਮਣੀ ਖੜਗ ਪਾਣੰ ਗਦਾ ਪਾਣਣੀ ਚੱਕਰਣੀ ਚਿਤਰਮਾਣੰ ਨਮੋ ਸੂਲਣੀ ਸਹਿਥੀ ਕਿਰਪਾਨ ਮਾਤਾ नमो ज्ञान विज्ञान की ज्ञान ज्ञाता नमो पोखणी सोखणी मृणाली नमो दुष्ट लोक हारदनी रूपकाली नमो जोग ज्वाला नमो कार्तक्यानी नमो अंबका तोतलासी पवानी नमो दोखदाही नमो दुख हरता ਨਮੋ ਸਸਤਰਣੀ ਅਸਤਰਣੀ ਕਰਮਕਰਤਾ ਨਮੋ ਰਿਸ਼ਟਣੀ ਪੁਸ਼ਟਣੀ ਪਰਮ ਜਵਾਲਾ ਨਮੋ ਤਾਰੜੀਯੰ ਨਮੋ ਬ੍ਰਿਦਬਾਲਾ ਨਮੋ ਸਿੰਘ ਬਾਹੀ ਨਮੋ ਦਾੜ ਗਾੜੰ ਨਮੋ ਖੱਗ ਦੱਗੰ ਚਮਾ ਚਮ ਬਾੜੰ ਨਮੋ ਰੂੜ ਗੂੜੰ ਨਮੋ ਸਰਬ ਬੇਆਪੀ ਨਮੋ ਨਿਤ ਨਾਰਾਇਣੀ ਦੁਸ਼ਟ ਖਾਪੀ ਨਮੋ ਰਿੱਧ ਰੂਪੰ ਨਮੋ ਸਿੱਧ ਕਰਣੀ ਨਮੋ ਪੋਖਣੀ ਸੋਖਣੀ ਸਰਬ ਭਰਣੀ ਨਮੋ ਆਰਜਣੀ ਮਾਰਜਣੀ ਕਾਲ ਰਾਤਰੀ ਨਮੋ ਜੋਗ ਜਵਾਲੰਧਰੀ ਸਰਵ ਦਾਤਰੀ ਨਮੋ ਪਰਮ ਪਰਮੇਸ਼ਵਰੀ ਧਰਮ ਕਰਣੀ ਨਮੋ ਨਿਤ ਨਾਰਾਇਣੀ ਦੁਸ਼ਟ ਦਰਣੀ ਸ਼ਲਾ ਆਸ਼ਲਾ ਈਸ਼ਰੀ ਜੋਗ ਜਵਾਲੀ ਨਮੋ ਬਰਮਣੀ ਚਰਮਣੀ ਕਰੂਰ ਕਾਲੀ ਨਮੋ ਰੇਚਕਾ ਪੂਰਕਾ ਪ੍ਰਾਤ ਸੰਧਿਆ ਜਿਨੈ ਮੋਹ ਕੈ ਚੌਦਹੂ ਲੋਕ ਬੰਧਿਆ ਨਮੋ ਅੰਜਨੀ ਗੰਜਨੀ ਸਰਵ ਅਸਤਰਾ ਨਮੋ ਧਾਰਣੀ ਬਾਰਣੀ ਸਰਵ ਸ਼ਸਤਰਾ ਨਮੋ ਅੰਜਨੀ ਗੰਜਨੀ ਦੁਸ਼ਟ ਗਰਵਾ ਨਮੋ ਤੋਖਣੀ ਪੋਖਣੀ ਸੰਤ ਸਰਵਾ ਨਮੋ ਸਤਣੀ ਸੂਲਣੀ ਖੜਗ ਪਾਣੀ ਨਮੋ ਤਾਰਣੀ ਕਾਰਣੀਯੰ ਕਿਰਪਾਣੀ ਨਮੋ ਰੂਪਕਾਲੀ ਕਪਾਲੀ ਅਨੰਦੀ ਨਮੋ ਚੰਦਰਣੀ ਭਾਵਨੀਯੰ ਗੁਮਿੰਦੀ ਨਮੋ ਸ਼ੈਲ ਰੂਪਾ ਨਮੋ ਦੁਸ਼ਟ ਦਰਣੀ ਨਮੋ ਕਾਰਣੀ ਤਾਰਣੀ ਸਿਸ਼ਟ ਭਰਣੀ ਨਮੋ ਹਰਖਣੀ ਬਰਖਣੀ ਸ਼ਸਤਰ ਧਾਰਾ ਨਮੋ ਤਾਰਣੀ ਕਾਰਣੀਯੰ ਅਪਾਰਾ ਨਮੋ ਜੋਗਣੀ ਭੋਗਣੀ ਪਰਮ ਪ੍ਰਗਿਆ ਨਮੋ ਦੇਵ ਦੈਤੇ ਆਇਣੀ ਦੇਵ ਦੁਰਗਿਆ ਨਮੋ ਕੋਰੂ ਰੂਪਾ ਨਮੋ ਨਮੋ ਨੈਣ ਨਮੋ ਸੂਲਣੀ ਸੈਥਣੀ ਬੱਕਰ ਬੈਣਾ ਨਮੋ ਬਿਰਧ ਬੁੱਧੰ ਕਰੀ ਜੋਗ ਜਵਾਲਾ ਨਮੋ ਚੰਡ ਮੁੰਡੀ ਮਿਰੜਾ ਕਰੂਰ ਕਾਲਾ ਨਮੋ ਦੁਸ਼ਟ ਪੁਸ਼ਟਾਰਦਨੀ ਸ਼ੇਮ ਕਰਣੀ ਨਮੋ ਦਾੜ ਗਾੜਾ ਤਰੀ ਦੁਖ ਹਰਣੀ ਨਮੋ ਸ਼ਾਸਤਰ ਵੇਤਾ ਨਮੋ ਸ਼ਸਤਰਗਾਮੀ ਨਮੋ ਜਛ ਵਿਦਿਆ ਤਰੀ ਪੂਰਨ ਕਾਮੀ ਰਿਪੰਗ ਤਾਪਣੀ ਜਾਪਣੀ ਸਰਵ ਲੋਗਾ ਥਪੇ ਖਾਪਣੀ ਖਾਪਣੀ ਸਰਵ ਸੋਗਾ ਨਮੋ ਲੰਕੁੜੇ ਸੀ ਨਮੋ ਸਖਤ ਪਾਣੀ ਨਮੋ ਕਾਲਕਾ ਖੜਗ ਪਾਣੀ ਕਿਰਪਾਣੀ ਨਮੋ ਲੰਕੁੜੇ ਸਾ ਨਮੋ ਨਾਗਰ ਕੋਟੀ ਨਮੋ ਕਾਮ ਰੂਪਾ ਕਮਛਿਆ ਕਰੋਟੀ ਨਮੋ ਕਾਲ ਰਾਤਰੀ ਕਬਰ ਦੀ ਕਲਿਆਣੀ ਮਹਾਰਿੱਧਣੀ ਸਿੱਧ ਦਾਤਰੀ ਕਿਰਪਾਣੀ ਨਮੋ ਚਤਰਬਾਹੀ ਨਮੋ ਅਸ਼ਟਬਾਹਾ नमो पोखणी सर्व आलम पनाहा नमो अंबका जम्भा कार्तिकयानी मिरडाली कपरदी नमो श्री पवानी नमो देव आर्द दुष्ट हंती सीता असिता राज करंती अनंती ज्वाला जयंती अलासी अनंदी नमो पार ब्रह्मी हरि सी मुकंदी जयंती नमो मंगला कालकायं कपाली नमो भद्रकाली सेवायं दुर्गायं शिमायं नमो तात्रियं ਸੁਆਹਾ ਸੁਧਾਇੰ ਨਮੋ ਸੀਤਲੇੰ ਨਮੋ ਚਰਮਣੀ ਸਰਵ ਧਰਮੰ ਤੁਝਾਇੰ ਨਮੋ ਹਿੰਗੁਲਾ ਪਿੰਗੁਲਾ ਅੰਬਕਾਇੰ ਨਮੋ ਦੀਰਘ ਦਾੜਾ ਨਮੋ ਸਿਆਮ ਬਰਣੀ ਨਮੋ ਅੰਜਨੀ ਗੰਜਨੀ ਦੈਤ ਦਰਣੀ ਨਮੋ ਅਰਧ ਚੰਦਰਾਇਣੀ ਚੰਦਰ ਚੂੜੰ ਨਮੋ ਇੰਦਰ ਊਰਦਾ ਨਮੋ ਦਾੜ ਗੂੜੰ ਸਸੰ ਸੇਖਰੀ ਚੰਦਰ ਭਾਲਾ ਭਵਾਨੀ ਭਵੀ ਪਹਿਰੀ ਭੂਤ ਰਾਟੀ ਕਿਰਪਾਨੀ ਕਲੀ ਕਾਰਣੀ ਕਰਮ ਕਰਤਾ ਕਮਛਿਆ ਪਰੀ ਪਦਮਨੀ ਪੂਰਣੀ ਸਰਬ ਇੱਛਿਆ ਜੈ ਜੋਗਨੀ ਜਗ ਕਰਤਾ ਜਯੰਤੀ ਸੁਭਾ ਸੁਆਮਣੀ ਸਿਸ਼ਟ ਜਾ ਸਤਰਹੰਤੀ ਪਵਿੱਤਰੀ ਪੁਨੀਤਾ ਪੁਰਾਣੀ ਪ੍ਰੇਮ ਪ੍ਰਵੀ ਪੂਰਣੀ ਪਾਰ ਬ੍ਰਹਮੀ ਅਜੇਯੰ ਅਰੂਪੰ ਅਨੂਪੰ ਅਨਾਮੰ ਅਠਾਮੰ ਅਪੀਤੰ ਅਜੀਤੰ ਮਹਾ ਧਰਮ ਧਾਇੰ ਅਸ਼ੇਦੰ ਅਪੇਦੰ ਅਕਰਮੰ ਸੁਧਰਮੰ ਨਮੋ ਬਾਣ ਪਾਣੀ ਤਰੇ ਚਰਮ ਬਰਮੰ ਅਜੇਯੰ ਅਪੇਹੰ ਨਿਰੰਕਾਰ ਨਿਤਯੰ निरूपं निर्वाणं नमित्यं अकित्यं गुरी गौरजा काम गामी गोपाली बलि बीरणी भावना जग्या ਨਮੋ ਤੋਖਣੀ ਸੋਖਣੀ ਸਰਬ ਪਰਣੀ ਪਿਲੰਗੀ ਪਵੰਗੀ ਨਮੋ ਚਰਚਤੰਗੀ ਨਮੋ ਭਾਵਨੀ ਭੂਤ ਹੰਤਾ ਪੜਿੰਗੀ ਨਮੋ ਭੂਮ ਰੂਪਾ ਨਮੋ ਲੋਕ ਮਾਤਾ ਪਵੀ ਭਾਵਨੀ ਪਿਵੇਖਿਆਤਾ ਵਿਧਾਤਾ ਪ੍ਰਵੀ ਪੂਰਣੀ ਪਰਮ ਰੂਪੰ ਪਵਿਤਰੀ ਪਰੀ ਪੋਖਣੀ ਪਾਰ ਬ੍ਰਹਮੀ ਗੈਤਰੀ ਜਟੀ ਜਵਾਲ ਪ੍ਰਚੰਡ ਮੁੰਡੀ ਚਮੁੰਡੀ ਬਰੰਗਦਾਇਣੀ ਦੁਸ਼ਟ ਖੰਡੀ ਅਖੰਡੀ ਸਵੈ ਸੰਤੋ ਵਾਰੀ ਬਰੰਗ ਵਿਯੂ ਦਾਤਾ ਨਮੋ ਤਾਰਣੀ ਕਾਰਣੀ ਲੋਕ ਮਾਤਾ ਨਮਸਤਿੰ ਨਮਸਤਿੰ ਨਮਸਤਿੰ ਭਵਾਨੀ ਸਦਾ ਰਾਖ ਲੈ ਮੋਇ ਕਿਰਪਾ ਕੈ ਕਿਰਪਾਨੀ ਇਤ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਦੇਵੀ ਜੂ ਕੀ ਉਸਤਤ ਵਰਣਨੰ ਸਪਤਮੋ ਧਿਆਏ ਸੰਪੂਰਨ ਮਸਤ ਸੋ ਮਸਤ ਹਜੂ